ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਡ ਜੇ ਜਾਣਾ ਲੜ ਛਿਜਣਾ ਜੇ ਮੈਨੂੰ ਪਤਾ ਹੁੰਦਾ ਨਾ ਵੀ ਲੜ ਛੁੱਟ ਜਾਣਾ ਮੇਰੇ ਹੱਥੋਂ ਉਹ ਲੜ ਤਾਂ ਫੜਾ ਕੇ ਭੇਜਿਆ ਸੀ ਮੈਨੂੰ ਗਰਭ ਚ ਹੁਕਮ ਨਾਲ ਦਾ ਜੋੜ ਕੇ ਭੇਜਿਆ ਸੀ ਜੁੜਿਆ ਹੋਇਆ ਸੀ ਜੇ ਮੈਨੂੰ ਪਤਾ ਹੁੰਦਾ ਵੀ ਛੁੱਟ ਜੂਗਾ ਪੀੜੀ ਪਾਈ ਗੰਡ ਇਹ ਨਹੀਂ ਦੱਸਿਆ ਕਿਸੇ ਨੇ ਵੀ ਛੁੱਟ ਜਾਂਦਾ ਹੁੰਦਾ ਲੜ ਫੜਾਤਾ ਪੀਂਡੀ ਪਾਈ ਗੰਢ ਮੈਂ ਤਾਂ ਗੰਢ ਇੰਨੀ ਘੁੱਟ ਕੇ ਪਾ ਲੈਣ ਦਾ ਕਿ ਛੁੱਟਦਾ ਹੀ ਨਾ ਲੜ ਪਤਾ ਹੀ ਨਹੀਂ ਸੀ ਇਸ ਗੱਲ ਦਾ ਤੈ ਜੀਵੜ ਮੈਂ ਨਾਹੇ ਕੋ ਸਭ ਜਗ ਡਿੱਠਾ ਹੰਡ ਤੈ ਤੇਰੇ ਵਰਗਾ ਮੈਂ ਨਾਹੇ ਤੈ ਜੀਵੜ ਤੇਰੇ ਜਿੱਡਾ ਵੱਡਾ ਤੈ ਦਾ ਮਤਲਬ ਤੇਰਾ ਤੇਰੇ ਤੇਰੇ ਜਿੱਡਾ ਵੱਡਾ ਤੈਂ ਜੇ ਵੱਡ ਮੈਂ ਨਹੀਂ ਮੈਂ ਨਹੀਂ ਕੋ ਮੈਨੂੰ ਨਹੀਂ ਹੋਰ ਕੋਈ ਦਿਖਿਆ ਮੈਨੂੰ ਹੋਰ ਕੋਈ ਨਹੀਂ ਮਿਲਿਆ ਸਭ ਜਗ ਡਿੱਠਾ ਹੰਡ ਮੈਂ ਸਾਰਾ ਸੰਸਾਰ ਘੁੰਮ ਕੇ ਦੇਖ ਲਿਆ ਆਤਮਾ ਦੀ ਆਵਾਜ਼ ਨੂੰ ਸ਼ਕਤੀਸ਼ਾਲੀ ਕਿਸੇ ਦੀ ਆਵਾਜ਼ ਨਹੀਂ ਮੈਂ ਸੁਣੀ ਸੰਸਾਰ 'ਚ ਬਥੇਰੇ ਦੇਖ ਲਏ ਅੰਤਰਾਤਮਾ ਦੀ ਆਵਾਜ਼ ਨਾਲ ਪਵਿੱਤਰ ਆਵਾਜ਼ ਮੈਨੂੰ ਨਹੀਂ ਕਿਸੇ ਸੰਤ ਦੀ ਮਿਲੀ ਅਜ ਤੱਕ ਐਸਾ ਉਪਦੇਸ਼ ਜੋ ਅੰਤਰਾਤਮਾ ਕੋਲ ਗਿਆਨ ਹੈ ਇਹ ਜਿਹਾ ਗਿਆਨ ਬਾਹਰ ਨਹੀਂ ਮਿਲਿਆ ਕਿਸੇ ਕੋਲ ਮੈਂ ਸਾਰਾ ਦੇਖ ਰਿਹਾ ਸੰਸਾਰ ਹੁਣ ਅੰਤਰਾਤਮਾ ਨਾਲ ਜੋੜਿਆ ਮੈਨੂੰ ਆ ਕੇ ਗੁਰੂ ਘਰ ਨੇ ਹੁਣ ਮੈਨੂੰ ਪਤਾ ਲੱਗਿਆ ਮੈਂ ਗ੍ਰੰਥ ਪੜ੍ਹ ਲਏ ਉਹਨਾਂ 'ਚ ਇਹ ਗੱਲਾਂ ਨਹੀਂ ਹੈ ਅੰਤਰਾਤਮਾ ਦੇ ਆਧਾਰ ਤੇ ਉੱਤੇ ਗ੍ਰੰਥ ਹੈ ਉਹ ਨਹੀਂ ਹੋ ਲਿਖੇ ਹੋਏ ਤਾਂ ਕਹਾਣੀਆਂ ਸਾਖੀਆਂ ਨੇ ਸਾਰੀਆਂ ਮੈਂ ਸਾਰਾ ਸੰਸਾਰ ਸਭ ਜੱਗ ਦਿੱਤਾ ਹੰਡ ਕੋਮ ਫਿਰ ਕੇ ਸੰਸਾਰ ਜੱਗ ਦੇਖ ਲਿਆ ਅੰਤਰਾਤਮਾ ਦੀ ਆਵਾਜ਼ ਆ ਗੁਰਬਾਣੀ ਦੀ ਵਰਗੀ ਸੱਚ ਵਰਗੀ ਕੋਈ ਚੀਜ਼ ਨਹੀਂ ਸੰਸਾਰ 'ਚ ਹੈ ਸੱਚ ਦੀ ਆਵਾਜ਼ ਵਰਗੀ ਕੋਈ ਆਵਾਜ਼ ਦੁਨੀਆ 'ਚ ਨਹੀਂ ਹੈ ਸੱਚ ਦੀ ਸ਼ਕਤੀ ਵਰਗੀ ਕਿਸੇ ਸ਼ਕਤੀ ਨਹੀਂ ਹੈ ਸੱਚ ਬੋਲ ਸੱਚ ਵਰਗਾ ਸੁਖ ਦੇਣ ਵਾਲੀ ਕੋਈ ਚੀਜ਼ ਨਹੀਂ ਹੈ ਸੰਸਾਰ ਦੇ ਵਿੱਚ ਸੱਚ ਵਰਗਾ ਹੌਸਲਾ ਦੇਣ ਵਾਲੀ ਕੋਈ ਚੀਜ਼ ਨਹੀਂ ਹੈ ਸੰਸਾਰ ਦੇ ਵਿੱਚ ਸਾਰਾ ਸੰਸਾਰ ਸੱਚ ਨੂੰ ਛੱਡ ਕੇ ਡਿਪਰੈਸ਼ਨ ਹੈ ਸੱਚ ਨੂੰ ਛੱਡ ਕੇ ਹੀ ਗੁੱਸਾ ਹੈ ਸੱਚ ਨੂੰ ਛੱਡ ਕੇ ਹੀ ਲੋਭ ਹੈ ਸੱਚ ਨੂੰ ਛੱਡ ਕੇ ਹੀ ਮੋਹ ਹੈ ਸੱਚ ਨੂੰ ਛੱਡ ਕੇ ਹੀ ਵਿਰੋਧ ਹੈ ਸੱਚ ਦਾ ਭਲਾ ਨਾ ਛੱਡੀਏ ਤਾਂ ਲੜ ਛੁੱਟ ਗਿਆ ਨਾ ਜਾ ਲੜ ਛੁੱਟ ਗਿਆ ਸਾਰਿਆਂ ਨੇ ਆ ਕੇ ਦੱਬ ਲਿਆ ਦੁਸ਼ਮਣਾਂ ਨੇ ਪਿੱਛੇ ਰਹਿ ਜਾ ਜੇ ਕੋਈ ਪਿੱਛੇ ਰਹਿ ਜਾ ਬੱਦਾ ਇਕੱਲਾ ਤਾਂ ਦੁਸ਼ਮਣ ਦੇ ਏਰੀਏ 'ਚ ਨਾਲ ਦੇ ਚਲੇ ਜਾਣ ਅੱਗੇ ਨਿਕਲ ਜਾਣ ਤੋ ਤਾਂ ਪੈ ਜਾਣਾ ਉਹਨਾਂ ਨੂੰ ਕੱਲਾ ਰਹਿ ਗਿਆ ਸੱਚ ਦੀ ਸ਼ਕਤੀ ਤੋਂ ਵਾਂਝਾ ਰਹਿ ਗਿਆ ਮਾਇਆ ਨੇ ਘੇਰ ਲਿਆ ਮਾਇਆ 'ਚ ਫਸ ਗਿਆ ਔਗਣਾ ਨੇ ਘੇਰ ਲਿਆ ਔਗਣਾ ਨੇ ਫਸ ਗਿਆ ਝੂਠਿਆਂ ਦੀ ਆਵਾਜ਼ ਮਗਰ ਲੱਗ ਕੇ ਦੁਸ਼ਮਣਾਂ ਦੇ ਏਰੀਏ 'ਚ ਚਲਾ ਗਿਆ ਪੂਰਬ ਨੂੰ ਜਾਂਦਾ ਜਾਂਦਾ ਪੱਛਮ ਨੂੰ ਜਾਣ ਲੱਗ ਗਿਆ ਐਸਾ ਅੰਧਕਾਰ ਚ ਕਰਿਆ ਸਾਰੇ ਦੁਸ਼ਮਣ ਆਪਦੇ ਉੱਤੇ ਮੇਰੇ ਚ ਅਗਿਆਨਤਾ ਚਲਾਏ ਵੜਦੇ ਨੇ ਸਾਰੇ ਧਰਮ ਉੱਥੇ ਬਰਬਾਦ ਹੁੰਦੇ ਨੇ ਜਾ ਕੇ ਅਗਿਆਨਤਾ ਦੇ ਖੂਹ ਸੁੱਟ ਕੇ ਬਰਬਾਉਂਦੇ ਨੇ ਸਾਰੇ ਦੁਨੀਆ ਨੂੰ ਅਗਿਆਨੀ ਅਗਿਆਨਤਾ ਦੇ ਵਿੱਚ ਫਸਾ ਕੇ ਮਰ ਰਹੇ ਨੇ ਸੰਸਾਰ ਨੂੰ ਮਰਵਾ ਰਹੇ ਅਗਿਆਨਤਾ 'ਚ ਲੜਾਈ ਹੈ ਅਗਿਆਨਤਾ 'ਚ ਡਿਪਰੈਸ਼ਨ ਹੈ ਅਗਿਆਨਤਾ ਦੇ ਵਿੱਚ ਬੈਰ ਵਿਰੋਧ ਹੈ ਅਗਿਆਨਤਾ ਜੇ ਕਾਮ ਕ੍ਰੋਧ ਹੈ ਅਗਿਆਨਤਾ ਦੇ ਵਿੱਚ ਲੋਭ ਮੋਹ ਹੈ ਸਭ ਲੜਾਈ ਅਗਿਆਨਤਾ ਦੀ ਹੈ ਸੰਸਾਰ ਦੀ ਲੜਾਈ ਅਗਿਆਨਤਾ ਦੀ ਹੈ ਜੇ ਗਿਆਨ ਹੋਵੇ ਸੰਸਾਰ ਕੋ ਲੜਾਈ ਕੋਈ ਨਹੀਂ ਝਗੜਾ ਹੀ ਕੋਈ ਨਹੀਂ ਉਹ ਗਿਆਨ ਸੰਸਾਰ ਨੇ ਜਿਹੜਾ ਲੜਾਈ ਮਟਾਉਣ ਵਾਲਾ ਉਹ ਸੰਸਾਰ ਨੇ ਗਿਆਨ ਬਹੁਤ ਡੂੰਘਾ ਦਬ ਦਿੱਤਾ ਇਹਨਾਂ ਨੇ ਉਹ ਵੇਦ ਦਾ ਗਿਆਨ ਬਹੁਤ ਡੂੰਘਾ ਦੱਬਿਆ ਹੋਇਆ ਹੈ ਕਿਸੇ ਵਕਤ ਸਮੁੰਦਰ ਦੇ ਵਿੱਚ ਸਿਰ ਦਿੱਤੇ ਵੇਦ ਆਈ ਹੈ ਉਦੋਂ ਵੀ ਲੈ ਕੇ ਆਇਆ ਸੀ ਇੱਕ ਵਰਾ ਅਵਤਾਰ ਕਹਿੰਦੇ ਨੇ ਵਰਾ ਅਵਤਾਰ ਲੈ ਕੇ ਆ ਸਮੁੰਦਰ 'ਚ ਲਕੋ ਤੇ ਦੱਬ ਤੇ ਗ੍ਰੰਥ ਸਿਰ ਦਿੱਤੇ ਵੇਦ ਉਸ ਸਮੁੰਦਰ 'ਚੋਂ ਕੱਢ ਕੇ ਲਿਆ ਇਹ ਗ੍ਰੰਥ ਇਹ 24 ਅਵਤਾਰਾਂ ਦੀ ਕਥਾਵਾਂ ਨੇ ਅੱਜ ਵੀ ਇਹ ਗਿਆਨ ਜਿਹੜਾ ਹੈਗਾ ਵੇਦ ਦਾ ਬਹੁਤ ਡੂੰਘਾ ਦੱਬਤਾ ਇਹਨਾਂ ਨੇ ਜਿਹੜੇ ਖਤਰਨਾਕ ਨੇ ਸਾਰੇ ਸੰਤ ਇਹਨਾਂ ਨੇ ਡੂੰਘਾ ਦੱਬਿਆ ਵੀ ਸਾਡੀ ਸਰਦਾਰੀ ਰਹਿ ਜਵੇ ਸਾਡੇ ਕੋਲੋਂ ਗਿਆਨ ਹੈ ਨਹੀਂ ਉਹ ਬੀਜ ਮੰਤਰ ਵਾਲੇ ਵੀ ਵਿੱਚੇ ਨੇ ਇਹਦੇ ਜਿਹੜੇ ਬੀਜ ਮੰਤਰ ਬੀਜ ਮੰਤਰ ਤਾਂ ਗਿਆਨ ਹੈ ਵੇਦ ਦਾ ਵੇਦ ਦਾ ਗਿਆਨ ਹੈ ਬੀਜ ਮੰਤਰ ਵੇਦ ਦੇ ਮੰਤਰਾਂ ਨੂੰ ਬੀਜ ਮੰਤਰ ਕਹਿੰਦੇ ਨੇ ਗੁਰਬਾਣੀ ਬੀਜ ਮੰਤਰ ਹੈ ਬੀਜ ਮੰਤਰ ਸਰਬ ਕੋ ਗਿਆਨ ਵੇਦ ਦੀ ਬਾਣੀਓ ਬੀਜ ਮੰਤਰ ਤੋਂ ਪੈਦਾ ਹੋਈ ਹੋਈ ਹੈ ਗੁਰਬਾਣੀਓ ਬੀਜ ਮੰਤਰ ਤੋਂ ਪੈਦਾ ਹੋਈ ਹੋਈ ਹੈ ਇਹਦੀ ਕੋਈ ਗੱਲ ਨਹੀਂ ਕਰਦਾ ਬੀਜ ਮੰਤਰ ਦਿੰਦੇ ਫਿਰਦੇ ਸੰਸਾਰ ਦੇ ਦੇਖਾਂਗੇ ਬੀਜ ਮੰਤਰ ਕਿਹਾ ਜਾ ਉਹਨਾਂ ਦਾ ਉਹ ਵੀ ਦੇਖ ਲਾਂਗੇ ਦਿਖਾਓ ਕਿੱਥੇ ਕੁਝ ਵੀ ਨਹੀਂ ਨਿਕਲਣਾ ਔਰ ਜਿਹੜੇ ਪੇਜ ਨੇ ਨਾ ਪੂਰੇ ਪੂਰੇ ਐਡਵਰਟ ਐਡ ਦੇ ਪੇਪਰਾਂ 'ਚ ਉਹਦੀ ਲੋੜ ਨਹੀਂ ਹੁੰਦੀ ਬੀਜ ਮੰਤਰ ਵਾਲੇ ਨੂੰ ਐਡਾਂ ਲੈਣ ਦੀ ਲੋੜ ਨਹੀਂ ਬੀਜ ਮੰਤਰ ਵਾਲੇ ਨੂੰ ਬੀਜ ਮੰਤਰ ਦਾ ਵੀ ਲੋਕ ਲੱਭਦੇ ਫਿਰਦੇ ਉਹ ਬੀਜ ਮੰਤਰ ਦਾ ਦੁਨੀਆ ਲੱਭਦੀ ਫਿਰਦੀ ਆ ਕਿਸੇ ਗੱਲੋਂ ਹਵਾ ਤਾਂ ਨਿਕਲੇ ਬੀਜ ਮੰਤਰ ਨੂੰ ਲੋਕਾਂ ਨੇ ਆਵੇ ਲੱਭ ਲੈਣਾ ਸ਼ਿਕਾਰ ਨੂੰ ਨਹੀਂ ਕੋਈ ਛੱਡਦਾ ਹੁੰਦਾ ਬੀਜ ਮੰਤਰ ਦਾ ਲੋਕਿਆ ਬੈਠਾ ਸ਼ਿਕਾਰ ਖਾਤਾ ਲੋਕਾਂ ਨੇ ਛੋਟੇ ਛੋਟੇ ਕੁੱਤੇ ਰੱਖੇ ਹੋਏ ਨੇ ਕਮਾਦਾ ਜੋ ਸ਼ਿਕਾਰ ਕਰ ਲੈਂਦੇ ਨੇ ਅਗਲੇ ਬਹੁਤ ਕੁਝ ਹੈ ਬੀਜਵੰਤ ਦਾ ਟੋੜਨ ਵਾਲਿਆਂ ਦਾ ਬੀਜਵੰਤ ਦਾ ਜਿਹੜੇ ਟੋੜ ਹੈ ਨਾ ਉਹਨਾਂ ਦਾ ਵੀ ਬਹੁਤ ਕੁਝ ਛੱਡਿਆ ਹੋਇਆ ਸੀਆਈਡੀ ਇਹ ਲੱਭੋ ਆਪੇ ਲੱਭ ਲੈਣਗੇ ਜਿੱਥੇ ਹੋਊਗਾ ਹਾਂਜੀ